मूसन मस्कर प्रेम की रही जो अंबर छाए बीदे बांधे कमल मह ਭਵਰ ਰਹੇ ਲਪਟਾਏ ਪਹਿਲੀ ਗੱਲ ਤਾਂ ਕਹੀ ਸੀਗੀ ਰਚਨਾ ਦੇ ਬਾਰੇ ਬਾਹਰ ਉਦਿਆਨ ਬਣ ਸਾਗਰ ਮੇਰ ਜੋ ਰਚਨਾ ਹੈ ਇਹਦੇ ਬਾਰੇ ਹੁਣ ਦੂਜੇ ਪਦੇ ਦੇ ਵਿੱਚ ਅਗਲੀ ਪੰਕਤੀਆਂ ਦੇ ਵਿੱਚ ਇਹ ਕਹੀ ਹੈ ਇਹਦੇ ਆਤਮਾ ਦੇ ਬਾਰੇ ਮਨ ਬਾਰੇ ਚੇਤਨ ਬਾਰੇ ਗੁਸਨ ਮਸਕਰ ਪ੍ਰੇਮ ਕੀ ਆ ਜਿਹੜੀ ਉਹਦੀ ਪ੍ਰੇਮ ਦੀ ਉਹ ਜੋਤ ਹੈ ਜਿਹੜੀ ਤੇਰੇ 'ਚ ਹੈ ਮਸਕਰ ਹੁੰਦੀ ਹੈ ਜੋਤ ਤੂੰ ਉਹਦਾ ਹੀ ਨੂਰ ਹੈ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਹੈ ਜਿਹੜੀ ਆ ਹਿਰਦੇ ਛਾਈ ਹੋਈ ਹੈ ਨਾ ਮਨ ਤੂੰ ਜੋਤ ਸਰੂਪ ਹੈ ਉਹਦਾ ਪ੍ਰੇਮ ਹੈ ਇਹ ਵੀ ਤੂੰ ਉਹਦੇ ਪ੍ਰੇਮ ਦਾ ਪ੍ਰਤੀਕ ਹੈ ਤੂੰ ਉਹਦੇ ਪ੍ਰੇਮ ਦਾ ਇੱਕ ਸਰਗੁਣ ਸਰੂਪ ਹੈ ਤੂੰ ਉਹਦਾ ਨੂਰ ਹੈ ਰਹੀ ਜੋ ਛਾਇ ਜਿਹੜੀ ਤੇਰੇ ਹਿਰਦੇ ਛਾਈ ਹੋਈ ਹੈ ਜੋਤ ਉਹ ਤੂੰ ਹੈ ਜਿਹੜਾ ਇਹ ਉਹਦਾ ਇਹ ਵੀ ਉਹਦਾ ਪ੍ਰੇਮ ਹੈ ਬੀਦੇ ਬਾਦੇ ਕਮਲ ਮੈਂ ਜਿਹੜੇ ਇਹ ਜੋਤ ਦੇ ਨਾਲ ਵੱਜ ਜਾਂਦੇ ਨੇ ਅੰਤਰਮੁਖੀ ਹੋ ਜਾਂਦੇ ਨੇ ਨਾ ਜਿਹੜੇ ਅੰਦਰ ਆਤਮ ਦਰਸ਼ੀ ਹੋ ਜਾਂਦੇ ਨੇ ਆਤਮ ਦਾ ਦਰਸ਼ਨ ਕਰ ਲੈਂਦੇ ਨੇ ਜੋਤ ਦਾ ਜਿਹੜੀ ਬੁੱਧੀ ਤਨ ਵਿੱਚੋਂ ਸਰੀਰ ਵਿੱਚੋਂ ਮਨ ਨੂੰ ਲੱਭ ਲੈਂਦੀ ਹੈ ਜੋਤ ਦਾ ਦਰਸ਼ਨ ਕਰ ਲੈਂਦੀ ਹੈ ਉਹ ਪਵਰੇ ਮੰਗੂ ਇਹਦੇ ਨਾਲ ਲਿਪਟ ਕੇ ਰਹਿ ਜਾਂਦੀ ਹੈ ਅੰਦਰੇ ਉਹਦਾ ਸੁਰ ਤੋਂ ਅੰਦਰ ਹੀ ਜੁੜ ਜਾਂਦੀ ਹੈ ਜਿਵੇਂ ਭੌਰਾ ਲਿਪਟ ਜਾਂਦਾ ਨਾ ਫੁੱਲ ਨਾਲ ਲਿਪਟ ਜਾਂਦਾ ਉਹ ਐ ਅੰਦਰੇ ਹੀ ਆਪਣੇ ਆਤਮ ਦਰਸ਼ੀ ਹੋ ਜਾਂਦੇ ਨੇ ਆਤਮ ਧਿਆਨ ਧਾਰੀ ਹੋ ਕੇ ਰਹਿ ਜਾਂਦੇ ਨੇ ਉਹ ਕਈ ਕੋਟ ਆਤਮ ਧਿਆਨ ਧਾਰ ਹੈ ਆਤਮ ਧਿਆਨ ਨਹੀਂ ਹੋ ਜਾਂਦੇ ਨੇ ਉਹ ਆਤਮ ਗਿਆਨੀ ਆਤਮ ਧਿਆਨੀ ਹੋ ਜਾਂਦੇ ਨੇ ਠੀਕ ਹੈ ਜੀ ਇਹਨਾਂ ਨੇ ਲਿਖਿਆ ਜੀ हे ਮੂਸਣ ਹਿਰਦੇ ਰੂਪੀ ਆਕਾਸ਼ ਵਿੱਚ ਪ੍ਰੇਮ ਦੀ ਚਾਂਦਨੀ ਛਾਈ ਹੋਈ ਹੈ ਉਹ ਜਿਹੜਾ ਹਿਰਦਾ ਉਹੀ ਤਾਂ ਤੂੰ ਹੈ ਹੋਰ ਤੇਰਾ ਹੋਰ ਵਜੂਦ ਕੀ ਹੈ ਦਾ ਆਤਮਾ ਦਾ ਵਜੂਦ ਹੋਰ ਹੈ ਕੀ ਉਹ ਇਹ ਜੋਤ ਛਾਈ ਹੋਈ ਹੈ ਇਹ ਜੋਤ ਖਿੱਚ ਲੈਂਦਾ ਹੁੰਦਾ ਫਿਰ ਖਿੰਚ ਤੇ ਜਬ ਲੀਨਾ ਫਿਰ ਇੱਕ ਹੋ ਜਾਂਦਾ ਹੁਣ ਦੋ ਨੇ ਉਹਦਾ ਨੂਰ ਆਰੋ ਦੋ ਨੇ ਹੁਣ ਇਸ ਵਕਤ ਜੋਤ ਮੁਖੀ ਹੈ ਜਾਂ ਮੁਖੀ ਹੋ ਗਈ ਇੱਕ ਹੋ ਗਿਆ ਠੀਕ ਹੈ ਜੀ ਇਹ ਜਿਹੜੀ ਮਸਕਰ ਹੈ ਪ੍ਰੇਮ ਕੀ ਇਹ ਮਨ ਦੀ ਬਾਰੇ ਗੱਲ ਹੈ ਜੀ ਉਹਦਾ ਹੀ ਮਨ ਹੈ ਮਨ ਹੋਰ ਕੀ ਦਾ ਹੈ ਦੋ ਕਾਨੂੰਨ ਇੱਕੋ ਹੀ ਹੈ ਇੱਥੇ ਆ ਕੇ ਕੋਈ ਦੱਸ ਰਹੇ ਨੇ ਕੋਈ ਹੈ ਦੂਆ ਕਹਿਣ ਸੁਣ ਕੋ ਦੂਜਾ ਹੈ ਅੱਛਾ ਮੂਸਣ ਨੂੰ ਕਹਿ ਰਹੇ ਆ ਮਨ ਨੂੰ ਹੈ ਜੀ ਮੂਸਣ ਮਸਕਰ ਪ੍ਰੇਮ ਆਪ ਦੋ ਤੂੰ ਦਾ ਪ੍ਰੇਮ ਹੈ ਤੂੰ ਤੋਂ ਵੱਖਰਾ ਕਿੱਥੇ ਹੈ ਅੱਛਾ ਜੀ ਤੂੰ ਉਹਦੇ ਹੀ ਪ੍ਰੇਮ ਦੀ ਮੂਰਤ ਹੈ ਤੈਨੂੰ ਨਹੀਂ ਪਤਾ ਠੀਕ ਹੈ ਤੂੰ ਸਵੈ ਹੋਇਆ ਹੋਇਆ ਇਹੀ ਤਾਂ ਵਿਚਰਿਆ ਹੀ ਹੈ ਗੱਲ ਹੋਰ ਤਾਂ ਕਿਹੜੀ ਗੱਲ ਦਾ ਕਰਾਉਣਾ ਸਿਮਰਨ ਕਿਹੜੀ ਗੱਲ ਦਾ ਕਰਾਉਣਾ ਹੈ ਆਹੀ ਗੱਲ ਤਾਂ ਪਤਾ ਨਹੀਂ ਹੈ ਇਹੀ ਗੱਲ ਨੂੰ ਦੱਸ ਰਹੇ ਨੇ ਇਹੀ ਤਾਂ ਸਿਮਰਨ ਹੈ ਉਹ ਜਿਹੜੀ ਅੰਬਰ 'ਚ ਜੋਤ ਛਾਈ ਹੋਈ ਹੈ ਜਿਹੜਾ ਤੂੰ ਹੈ ਉਹਦਾ ਪ੍ਰੇਮ ਹੈ ਤੂੰ ਉਹਦਾ ਨੂਰ ਹੀ ਹੈ ਅੱਬਲਾ ਲੋ ਨੂਰ ਪਾਇਆ ਜਿਹੜਾ ਨੂਰ ਪਾਇਆ ਸੀ ਤੈਨੂੰ ਇਹ ਪੈਦਾ ਕੀਤਾ ਸੀ ਹੋਰ ਕੀ ਕੀਤਾ ਸੀ ਪਹਿਲਾਂ ਠੀਕ ਹੈ ਬੀਤੇ ਬੰਦੇ ਕਮਲ ਮੈਂ ਦਾ ਕੀ ਭਾ ਬਣਦਾ ਜੀ ਜਿਹੜੇ ਕਮਲ ਦੇ ਵਿੱਚ ਵੀਦੇ ਬਾਦੇ ਹੋ ਗਏ ਜਿਹੜੇ ਅੰਦਰ ਅੰਤਰਮੁਖੀ ਹੋ ਗਏ ਜਿਹੜੇ ਦਾ ਜੁੜੇ ਰਹਿੰਦੇ ਨੇ ਅੱਖਾਂ ਨਾਲ ਬਾਹਰ ਮੁਖੀ ਰਹਿੰਦੇ ਨੇ ਤਿਰਕੁਟੀ ਨਾਲ ਉਹ ਤਾਂ ਰਹਿੰਦੇ ਨੇ ਮਾਇਆ 'ਚ ਜਿਹੜੇ ਅੰਤਰਮੁਖੀ ਹੋ ਕੇ ਕਮਲ ਦੇ ਨਾਲ ਵੱਜ ਕੇ ਅੰਦਰ ਗਿਆਨ ਦਾ ਪੱਤਾ ਮੰਨ ਉਹ ਭੌਰੇ ਵਾਂਗੂ ਉੱਥੇ ਰਹਿੰਦੇ ਨੇ ਫਿਰ ਬਾਹਰ ਨਹੀਂ ਆਉਂਦੇ ਉਹ ਤਿਰਕੁਟੀ ਚਾਉਂਦੇ ਹੀ ਨਹੀਂ ਉਹਨਾਂ ਦੀ ਤਿਰਕੁਟੀ ਛੁੱਟ ਜਾਂਦੀ ਹੈ ਉਹ ਉਹ ਰਾਸ ਲੈਂਦੇ ਨੇ ਫਿਰ ਅੰਦਰ ਨਾਮ ਦਾ ਠੀਕ ਹੈ ਜੀ ਕਮਲ ਕਹਿਣ ਦਾ ਭਾਵ ਹਿਰਦੇ ਦੀ ਗੱਲ ਹੋ ਰਹੀ ਹੈ ਨਾ ਕਮਲ ਹੈ ਹਿਰਦਾ ਕਮਲ ਪ੍ਰਗਾਸਿਆ ਠੀਕ ਹੈ ਜੀ ਚੇਤਨ ਦੀ ਗੱਲ ਹੈ ਭਵਰ ਵੀ ਜਿਹੜਾ ਉਹ ਮਨ ਹੈ ਜੀ ਮਨ ਭੌਰਾ ਬਣ ਜਾਂਦਾ ਜਾਂ ਉੱਥੇ ਰਹਿੰਦਾ ਕਮਲ ਦੇ ਉੱਤੇ ਭੌਰਾ ਹੀ ਰਹੂ ਹੋਰ ਕੌਣ ਰਹੂ ਭਵਰ ਤੁਮਾਰਾ ਇਮਨ ਹੋਵੋ ਹਰ ਚਰਨਾ ਹੋ ਕੋਲਾ ਉਹ ਗੱਲ ਹੈ ਜੀ ਹਾਂ ਹਰ ਚਰਨ ਕਮਲ ਹੈ ਮਨ ਭੌਰਾ ਠੀਕ ਹੈ ਦੋਹੇ ਚੇਤਨ ਦੋਹੇ ਚੇਤਨ ਨੇ ਜੀ ਦੋਹੇ ਚੇਤਨ ਠੀਕ ਹੈ ਜੀ ਇਹਨਾਂ ਨੂੰ ਇਹ ਗੱਲ ਨਹੀਂ ਸਮਝ ਆਈ ਇਹ ਕਹਿੰਦੇ ਆ ਜੀ ਮਾਨੋ ਗੁੰਦੇ ਹੋਏ ਕਮਲ ਵਿੱਚ ਭੌਰੇ ਵਾਂਗ ਵਿੰਨੇ ਜਾਂਦੇ ਹਨ ਉਹ ਅੰਦਰ ਮਸਤ ਲਪੇਟੇ ਰਹਿੰਦੇ ਹਨ ਇਹ ਨਹੀਂ ਇਹਨਾਂ ਨੂੰ ਲੱਗਿਆ ਪਤਾ ਵੀ ਭੌਰਾ ਜੋ ਹੈ ਮਨ ਹੈਗਾ ਤੇ ਕਮਲ ਜੋ ਹੈਗਾ ਉਹ ਚਿੱਤ ਹੈ ਉਹ ਹਿਰਦਾ ਹੈ ਜੀ ਹਰ ਹਰ ਦੀ ਗੱਲ ਹੋ ਰਹੀ ਨਾ ਹਾਂਜੀ ਹਾਂਜੀ ਠੀਕ ਹੈ ਜੀ ਇੱਥੇ ਚੌਥੇ ਚੌਬੋਲੇ ਦੀ ਸਮਾਪਤੀ ਹੈ ਜੀ ਜੀ